ਅਥ ਸੰਭ ਜੁਧ ਕਸਨ ਭੁਜੰਗ ਪਰਿਆਤ ਛੰਦ ਲਗੂ ਭਰਾਤ ਜੁਧਿਓ ਸੁਣਿਓ ਸੁੰਭ ਰਾਇੰ ਸਜੇ ਸ਼ਸਤਰ ਅਸਤਰੰ ਚੜਿਓ ਚੌਪਚਾਇੰ ਭਇਓ ਨਾਦ ਉਚੰ ਰਹਿਓ ਪੂਰ ਗੈਣ ਤਰਸੇ ਦੇਵਤਾ ਦੈਂਤ ਕੰਪਿਓ ਤਿਰਣੈਣ ਡਰਿਓ ਚਾਰ ਬਕਤਰੰ ਟਰਿਓ ਦੇਵਰਾਜੰ ਡਿੱਗੇ ਪੱਬ ਸਰਬੰ ਸ੍ਰਜੇ ਸੁਬਰ ਸਾਜੰ ਪਰੇ ਹੂ ਹੂ ਦੈਕੈ ਪਰੇ ਲੋਹ ਕਰੋਹੰ ਮਨੋ ਮੇਰ ਕੋ ਸਾਤਵੋਂ ਸ੍ਰਿੰਗ ਸੋਹੰ ਸਯੋ ਸੈਣ ਸੁੰਬੰ ਕਿਉ ਨਾਦ ਉਚੰ ਸੁਣੇ ਗਰਵਣੀਆਨ ਕੇ ਗਰਵ ਮੁਚੰ ਪਰਿਓ ਲੋਹ ਕਰੋਹੰ ਉਠੀ ਸ਼ਸਤਰ ਝਾਰੰ ਚਬੀ ਚਾਵਡਾ ਡਾਕਣੀਯੰ ਡਕਾਰੰ ਬਹੇ ਸ਼ਸਤਰ ਅਸਤਰੰ ਕਟੇ ਚਰਮ ਬਰਮੰ ਭਲੇ ਕੈ ਨਿਵਾਹਿਓ ਪਟੰ ਸੁਆਮ ਧਰਮੰ ਉਠੀ ਕੂਹ ਜੂਹੰ ਗਿਰੇ ਚੌਰ ਚੀਰੰ ਰੁਲੇ ਤਛ ਮੁਛੰ ਪਰੀ ਗਛ ਤੀਰੰ ਗਿਰੇ ਅੰਕੁਸੰ ਬਾਰੁਣੰ ਬੀਰ ਖੇਤੰ ਨਚੇ ਕੰਧ ਹੀਣੰ ਕਬੰਦੰ ਅਚੇਤੰ ਉੜੈ ਗ੍ਰਿਦ ਬ੍ਰਿਦੰ ਰੜੈ ਕੰਕ ਬੰਕੰ ਪਕਾ ਪੁੰਕ ਭੇਰੀ ਡਹਾ ਡੂ ਡੰਕੰ ਟਕਾ ਟੁਕ ਟੋਪੰ ਟਕਾ ਟੁਕ ਟਾਲੰ ਤਸ਼ਾ ਮੁਛ ਤੇਗੰ ਬਕੈ ਬਿਕਰਾਲੰ ਹਲਾ ਚਾਰ ਬੀਲੰ ਤਮਾ ਤਮ ਸੰਗੰ ਪਰੀ ਹਾਲ ਹੂਲੰ ਸੁਣਿਓ ਲੋਗ ਨਾਗ ਡਕੀ ਡਾਕਣੀ ਜੋਗਣੀ ਅੰਗ ਬਿਤਾਲੰ ਨਚੇ ਕੰਦ ਹੀਣ ਕਬੰਦੰ ਕਪਾਲੰ ਹਸੇ ਦੇਵ ਸਰਵੰ ਰਿਸਿਉ ਦਾਨ ਵੇਸੰ ਕਿਦੋ ਅਗਨ ਜੁਆਲੰ ਭਇਓ ਆਪ ਭੇਸੰ ਦੋਹਰਾ ਸੁੰਬਾ ਸੁਰ ਜੇਤ ਚੇਤ ਕਸਰ ਪਠਾਏ ਕੋਪ ਬਢਾਏ ਤੇ ਦੇਵੀ ਸੋਖਿਤ ਕਰੇ ਬੂਨ ਤਵਾ ਕੀ ਨਿਆਇ ਨਿਰਾਸ਼ੰਦ ਸੋ ਵੀਰ ਸੈਣ ਸੱਜ ਕੈ ਚੜਿਓ ਸੋ ਕੋਪ ਗੱਜ ਕੈ ਚਲਿਓ ਸੋ ਸ਼ਸਤਰ ਧਾਰ ਕੈ ਪੁਕਾਰ ਮਾਰ ਮਾਰ ਕੈ ਸੰਗੀਤ ਮਧੁ ਭਾਰ ਛੰਦ ਕਾਗੜਦੰ ਕੜਾਕ ਤਾਗੜਦੰ ਤੜਾਕ ਸਾਗੜਦੰ ਸਵੀਰ ਗਾਗੜਦੰ ਹੀਰ ਨਾਗੜਦੰ ਨਸਾਨ ਜਾਗੜਦੰ ਜੁਆਨ ਨਾਗੜ ਦੀ ਨਿਹੰਗ ਪਾਗੜ ਦੀ ਪਿਲੰਗ ਤਾਗੜ ਦੀ ਤਮਕ ਲਾਗੜ ਦੀ ਲਹਕ ਕਾਗੜ ਦੀ ਕਿਰਪਾਨ ਬਾਹੈ ਜੁਆਨ ਖਾਗੜ ਦੀ ਖਤੰਗ ਨਾਗੜ ਦੀ ਨਹੰਗ ਛਾਗੜ ਦੀ ਛੁਡੰਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸਭ ਭੰਗ ਜਾਗੜ ਦੀ ਜੁਆਨ ਝਾਗੜ ਦੀ ਚੁਟਹਨ ਝਾਗੜ ਦੀ ਚੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਕ ਚਾਗੜ ਦੀ ਚਟਾਕ ਕਾਗੜ ਦੀ ਕਪਾਕ ਭਾਗੜ ਦੀ ਪਪਾ ਕਾਗੜ ਦੀ ਕਪਾਲ ਨੱਚੀ ਵਿਕਰਾਲ ਨਿਰਾਜ ਛੰਦ ਅਨੰਤ ਦੁਸ਼ਟ ਮਾਰੀਆਂ ਬਿਆੰਤ ਸੋ ਕਟਾਰੀਆਂ ਕਮੰਦ ਅੰਧ ਉਠੀਆਂ ਬਸੇਖ ਬਾਣ ਬੁਠੀਯੰ ਕੜਾ ਕਰ ਮੁਕੰ ਉਦੰ ਸੜਾਕ ਸੈਥੀ ਜੁਦੰ ਬਿਆੰਤ ਬਾਣ ਬਰਖੀਆਂ ਬਸੇਖ ਬੀਰ ਹਰਖਿੰਗ ਸੰਗੀਤਨ ਰਾਜ ਛੰਦ ਕੜਾ ਕੜੀ ਕਰ ਪਾਣੀਆਂ ਜਟਾ ਜਟੀ ਜੁਆਣੀਯੰ ਸੁਬੀਰ ਜਾਗੜਦੰ ਜਗੀ ਲੜਾਕ ਲਾਗੜਦੰ ਪਗੀਰ ਸਾਬਲ ਛੰਦ ਚਮੀ ਤੇਗ ਚਟੰ ਸ਼ੁਰੀ ਛਿਪਰ ਛੁਟੰ ਗੁਰੰ ਗੁਰਜ ਗਟੰ ਪਲੰਗਿੰ ਪਿਸਟੰ ਕਿਤੇ ਸਰੂਣ ਚਟੰ ਕਿਤੇ ਸੀਸ ਫੁਟੰ ਕਹੂੰ ਹੂ ਛੁਟੰ ਕਹੂੰ ਵੀਰ ਉਠੰ ਕਹੂੰ ਧੂਰ ਲੁਟੰ ਕਿਤੇ ਮਾਰ ਰਟੰ ਭਣੈ ਜਸ ਭਟੰ ਕਿਤੇ ਪੇਟ ਫਟੰ ਭਜੇ ਛੱਤਰ ਸਟੰ ਕਿਤੇ ਖੂਨ ਖਟੰ ਕਿਤੇ ਦੁਸ਼ਟ ਦਟੰ ਫਿਰੇ ਜਿਉ ਹਰਟੰ ਸਜੈ ਸੂਰ ਸਾਰੇ ਮੈਂ ਖਵਾਸ ਧਾਰੀ ਲੈ ਖਾਗਿਆਰੇ ਮਹਾ ਰੋ ਵਾਰੇ ਸਹੀ ਰੂਪਕਾਰੇ ਮਨੋ ਸਿੰਧ ਖਾਰੇ ਕਈ ਵਾਰ ਗਾਰੇ ਸੁਮਾਰ ਉਚਾਰੇ ਭਵਾਨੀ ਪਸ਼ਾਰੇ ਜਵਾ ਜੇ ਮੰਜਾਰੇ ਬੜੇਈ ਲੁਝਾਰੇ ਹੁਤੇ ਜੇ ਹੀ ਇਹ ਵਾਰੇ ਇਕੰਬਾਰ ਟਾਰੇ ਠਮਕ ਠੋਕ ਠਾਰੇ ਬਲੀ ਮਾਰ ਡਾਰੇ ਟਮਕੇ ਟਟਾਰੇ ਵਹਿ ਬਾਣਣ ਯਾਰੇ ਕਿਤੇ ਤੀਰ ਤਾਰੇ ਲਖੇ ਹੱਥ ਵਾਰੇ ਦੀਵਾਨੇ دیدارے ਹਣੇ ਭੂਮ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੈਂਤ ਭਾਰੇ ਤਿਤੇ ਅੰਤ ਹਾਰੇ ਬੜੇ ਅੜਿਆਰੇ ਖਰੇਈ ਬਰਿਆਰੇ ਕਰੂਰੰ ਕਰਾਰੇ ਲਪਕੇ ਲਲਾਰੇ ਅਰੀਲੇ ਅਰਿਆਰੇ ਹਣੇ ਕਾਲਕਾਰੇ ਭਜੇ ਰੋਹ ਬਾਰੇ ਦੋਹਰਾ ਇਹ ਵੀ ਦੁਸ਼ਟ ਪ੍ਰਜਾਰ ਕੈ ਸ਼ਸਤਰ ਅਸਤਰ ਕਰ ਲੀਨ ਬਾਣਵੂੰਦ ਪ੍ਰਸਮੈ ਬਰਖ ਸਿੰਘ ਨਾਦ ਪੁਨਕੀਨ ਰਸਵਲ ਸੁਣਿਓ ਸੁੰਬਰ ਆਇੰ ਚੜਿਓ ਚੌਪ ਚਾਇੰ ਸਜੇ ਸ਼ਸਤਰ ਪਾਣ ਚੜੇ ਜੰਗ ਜਵਾਨ ਲਗੇ ਢੋਲ ਟੰਕੇ ਕਮਾਣੰ ਕੜੰਕੇ ਭੈ ਨਦ ਨਾਦੰ ਟੁਣੰ ਨਿਰਬਖਾਦੰ ਚਮੱਕੀ ਕਿਰਪਾਣ ਹਠੇ ਤੇਜ ਮਾਣੰ ਮਹਾਬੀਰ ਹੁੰ ਕੇ ਸੁਨੀਸਾਨ ਦਰੁੰ ਚਹੂ ਔਰ ਗਰਜੇ ਸਵਾਇ ਦੈਂਤ ਲਰਜੇ ਸਰੰਗ ਧਾਰ ਬਰਖੇ ਮਿਆ ਪਾਣ ਪਰਖੇ ਚਉਪਈ ਜੀ ਲੈ ਸਸਰ ਸਾਮ ਹੋਏ ਤੈ ਤਿਤੇ ਨਿਧਨ ਕਹੂੰ ਪ੍ਰਾਪਤ ਭਈ ਚਮਕਤ ਭਈ ਅਸਨ ਕੀ ਤਾਰਾ ਭਵ ਕੇ ਰੁੰਡ ਮੁੰਡ ਵਿਕਰਾਰਾ ਦੋਹਰਾ ਹੈ ਗੈ ਰਥ ਪੈਦਲ ਕਟੇ ਬਚਿਉ ਨ ਜੀਵਤ ਕੋਈ ਤਬ ਆਪੇ ਨਿਰਖਿਉ ਨਿਰਪਤ ਸੁੰਭ ਕਰੇ ਸੋ ਹੋਏ ਚੋਪਈ ਸਿਵ ਦੂਤੀ ਇੱਕ ਦੁਰਗਾ ਬੁਲਾਈ कान लाग नीकै समझाई शिव को भेज दीजिए तहाँ दैंत राज स्थित है जहाँ शिव दूती जब इम सुन पावा शिव दूत कर उतय फठावा शिव दूती ताते पैओ नामा जानत सुकल पुरख यर मामा शिव कई दैंत राज सुन बाता ए बद कहो तुम्हें जगमाता दैवन को दी कै ठकुराई ਕਹਿ ਮੰਡੋ ਹਮ ਸੰਗ ਲਰਾਈ ਦੈਂਤਰਾਜ ਇਹ ਬਾਤ ਨਾ ਮਾਨੀ ਆਪ ਚਲੇ ਜੂਜਨ ਅਭਿਮਾਨੀ ਗਰਜਤ ਕਾਲ ਕਾਲ ਜਿਉ ਜਹਾਂ ਪ੍ਰਾਪਤ ਭਇਓ ਅਸੁਰ ਪਤ ਤਹਾਂ ਚਮਕੀ ਤਹਾਂ ਅਸਨ ਕੀ ਧਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਫਰਕੇ ਅੰਧ ਕਬੰਦ ਅਚੇਤਾ ਭਿਵਰੇ ਭੈਰਵ ਭੀਮ ਅਨੇਕਾ ਤੁਰਹੀ ਢੋਲ ਨਗਾਰੇ ਬਾਜੇ ਭਾਂਤ ਭਾਂਤ ਜੋਦਾ ਰਣ ਗਾਜੇ ਢੱਡ ਡਫ ਡਮਰ ਡੁਗ ਡੁਗੀ ਕਰਨੀ ਨਾਇਨ ਫੀਰੀ ਜਾਤਨ ਗਣੀ ਮਾਧੁਪਾਰ ਹੁੰਕੇ ਕਾਣ ਧੋਂਕੇ ਨਿਸ਼ਾਨ ਸੱਜੇ ਸੁਬੀਰ ਗੱਜੇ ਗਹੀਰ ਝੁਕੇ ਨਿਚੱਕ ਬੱਜੇ ਉਬਕ ਸੱਜੇ ਸੁਬਾ ਅਛਰੇ ਉਛਾ ਕੱਟੇ ਕਾਣ ਫੁੱਟੇ ਚਵਾਨ ਸੂਲੰਗ ਸੜਾਕ ਉੱਠੇ ਏਕੜਾਕ ਗੱਜੇ ਜੁਆਨ ਬੱਜੇ ਨਿਸ਼ਾਨ ਸੱਜੇ ਰਜੇਂਦਰ ਗੱਜੇ ਗਜੇਂਦਰ ਭੁਜੰਗ ਪਰਿਆਤ ਛੰਦ ਫਿਰੇ ਬਾਜੀਆਂ ਤਾਜੀਂ ਇਤੁੱਤੰ ਗਜੇ ਬਾਰਣੰ ਦਾਰਣੰ ਰਾਜਪੁੱਤਰੰ ਬੱਜੇ ਸੰਖ ਭੇਰੀ ਉਠੇ ਸੰਖਨਾਦੰ ਰਣਕੈ ਨਫੀਰੀ ਧੁਣ ਨਿਰਵਿਖਾਦੰ ਕੜਕੇ ਕਿਰਪਾਨ ਸੜਕਾਰ ਸੇਲੰ ਉਠੀ ਕੂਜੂਹੰ ਪਈ ਰੇਲ ਪੇਲੰ ਰੁਲੇ ਤਛ ਮੁਛੰ ਗਿਰੇ ਚੌਰ ਚੀਰੰ ਕਉ ਹੱਥ ਮੱਥੰ ਕਉ ਬਰਮਬੀਰੰ ਰਸਾਬਲ ਚੰਦ ਬਲੀ ਬੈਰ ਰੁਝੇ ਸਮੂ ਸਾਰੇ ਜੁਝੇ ਸੰਭਾਰੇ ਹਥਿਆਰੰ ਬਕੈ ਮਾਰ ਮਾਰੰ ਸਵੈ ਸ਼ਸਤਰ ਸੱਜੀ ਮਹਾਵੀਰ ਗੱਜੇ ਸਰੰਗ ਓਗ ਛੁੱਟੇ ਕੜਕਾਰ ਉੱਠੇ ਬੱਜੈ ਬਾਂਦਰ ਤੇੰ ਹਸੈ ਗਾਂਦਰ ਬੇਂ ਝੰਡਾ ਗੱਡ ਜੁਟੇ ਸਰੰਗ ਸੰਜ ਫੁੱਟੇ ਚਹੂ ਓਰ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਕਰੋਦੀ ਕਰਾਲੰ ਬਕੈ ਬਿਕਰਾਲੰ ਪੁਝੰਗ ਪਰਿਆ ਤਸ਼ੰਦ ਕਿਥੇ ਕੁਠੀਆਂ ਬੁਠੀਆਂ ਬ੍ਰਿਸ਼ਟ ਬਾਣੰ ਰਣੰ ਡੁੱਲੀਆਂ ਬਾਜ ਖਾਲੀ ਪਲਣ ਜੁਜੇ ਜੋਦੀਆਂ ਵੀਰ ਦੇਵੰ ਅਦੇਵੰ ਸੁਵੇ ਸ਼ਸਤਰ ਸਾਜਾ ਮਨੋ ਸਾਤਨੇਵੰ ਗਜੇ ਗੱਜੀਆਂ ਸਰਵ ਸੱਜੇ ਪਵੰ ਜੁੱਦੰ ਜੁਟੀਆਂ ਜੋਦ ਛੁੱਟੇ ਖਤੰ ਤੜਕੇ ਤਵੱਲੰ ਚੜੰਕੇ ਕਿਰਪਾਣੰ ਸੜਕਾਰ ਸੇ ਲੰਗਰਣਕੇ ਨਿਸਾਣੰ ਤਮਾ ਟਮ ਢੋਲੰ ਢਲਾ ਟੋਕ ਟਾਲੰ ਗਹਾ ਜੂ ਗੱਜੇ ਹਯੰ ਹਾਲ ਚਾਲੰ ਸਟਾ ਸਟ ਸੇਲੰ ਖਹਾ ਖੂਨ ਖੱਗੰ ਟੁਟੇ ਚਰਮ ਬਰਮੰ ਉਠੇ ਨਾਲ ਅੱਗੰ ਉਠੇ ਅੱਗ ਨਾਲੰ ਖਹਿ ਖੋਲ ਖੱਗੰ ਨਿਸਾ ਮਾਵਸੀ ਜਾਣੁ ਮਾਸਾਣ ਜੱਗੰ ਡਕੀ ਡਾਕਣੀ ਡਾਮਰੂ ਡੌਰ ਡੰਕੰ ਨਚੇ ਬੀਰ ਬੈਤਲ ਭੂਤੰ ਪਭੰਗੰ ਬੇਲੀ ਬਿੰਦਰਮ ਸ਼ੰਦ ਸਰਵ ਸਤਰ ਆਵਤ ਭੇਜਿਤੇ ਸਭ ਕਾਟ ਦੀਨ ਦੁਰਗਾ ਤਿਤੇ ਅਰ ਔਰ ਜੀਤਕ ਡਾਰੀਂ ਤੇ ਕਾਟ ਭੂਮ ਉਤਾਰੀਂ ਸਰ ਆਪ ਕਾਲੀ ਛੰਡੀਆਂ ਸਰਵਾ 70 ਸੱਤਰ ਬਿਹੰਡੀਆਂ ਸਸਤਰਹੀਨ ਜਵੈ ਨਿਹਾਰਿਉ ਜੈ ਸਬ ਦੇਵਨ ਉਚਾਰਿਉ ਨਵ ਮਦ ਬਾਜਨ ਬਾਜਹੀ ਅਵ ਲੋਕ ਦੇਵ ਸੁਗਾਜਹੀ ਲਖਦੇਵ ਬਾਰੰਬਾਰ ਹੀ ਜੈ ਸ਼ਬਦ ਸਰਬ ਪੁਕਾਰਹੀ ਰਣਕੋਪ ਕਾਲ ਰਾਲੀਆਂ ਖਟ ਅੰਗ ਪਾਣ ਉਛਾਲੀਆਂ ਸਿਰ ਸੁੰਭ ਹੱਥ ਦੁਛੰਡੀਆਂ ਇਕ ਚੋਟ ਦੁਸ਼ਟ ਬਿਹੰਡੀਆਂ ਦੋਰਾ ਜਿਮ ਸੁੰਭਾ ਸੁਰ ਕੋਹਨਾ ਅਦੇ ਕੋਪ ਕੈ ਕਾਲ ਤਿਉ ਸਾਧਨ ਕੇ ਸਤਰ ਸਭ ਚਾਵਤ ਜਾਹੇ ਕਰਾਲ ਇਸਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਨਸੁੰਭਦਾ ਖਸ਼ਟਮੋਂ ਤੇ ਆਏ ਸੰਪੂਰਨ ਮਸ ਮਸ